ਨਾਮ ਤੇਰੋ ਆਰਤੀ ਮਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਨਾਮ ਤੇਰੋ ਆਰਤੀ ਨਾਮ ਤੇਰੋ ਆਰਤੀ ਤੇਰਾ ਨਾਮ ਸੀ ਮੈਂ ਉਹਦੇ ਸਪਰਸ਼ ਚ ਕੇ ਨਾਮ ਦੇ ਆਰਤੀ ਨਾਮ ਦਾ ਰੰਗ ਆਪਣੇ ਆਪ ਨੂੰ ਝੜ ਲਿਆ ਨਾਮ ਦੇ ਗੇੜ ਚ ਆ ਗਈ ਨਾਮ ਦੇ ਦਾਇਰੇ ਚ ਆ ਗਈ ਨਾਮ ਦੇ ਸਪਰਸ਼ ਵਿੱਚ ਆ ਗਈ ਸੁਰਤ ਸ਼ਬਦ ਦੇ ਸਪਰਸ਼ ਆ ਗਈ ਰੁਕ ਜੜ ਗਏ ਮਜਨ ਮਰਾਰੇ ਵਜਨ ਮਰਾਰੇ ਤੇ ਵਜਨ ਮਰਾਰੇ ਤੇਰੇ ਨਾਮ ਦੇ ਨਾਮ ਨਾਲ ਧਿਆਨ ਜੋੜ ਕੇ ਸੁਰਤ ਨੂੰ ਰੰਗ ਚੜ ਗਿਆ ਆਤਮ ਨੂੰ ਰੰਗ ਚੜ ਗਿਆ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਹੁਣ ਮੈਨੂੰ ਪਤਾ ਵੀ ਹਰ ਕੇ ਨਾਮ ਬਿਨ ਸਾਰਾ ਪਸਾਰਾ ਝੂਠਾ ਹੈ ਇਹ ਸਮਝ ਆ ਗਈ ਨਾ ਰੰਗ ਚੜੇ ਤੇ ਪਤਾ ਲੱਗਿਆ ਵੀ ਹਰ ਨਾਮ ਤੋਂ ਬਿਨਾ ਸਾਰਾ ਪਸਾਰਾ ਝੂਠਾ ਹੈ ਸੰਸਾਰ ਦਾ ਸਾਰਾ ਪਸਾਰਾ ਕਾਹਦੇ ਵਾਸਤੇ ਨਾਮ ਦਾ ਰੰਗ ਚੜਾਉਣ ਵਾਸਤੇ ਵਸ ਨੂੰ ਹੈ ਪਸਾਰਾ ਜੇ ਇਹ ਕੰਮ ਨਹੀਂ ਕਰਨਾ ਫਿਰ ਇਹਦਾ ਮਤਲਬ ਕੋਈ ਨਹੀਂ ਰਹਿ ਗਿਆ ਸਾਰੇ ਦਾ ਫਿਰ ਝੂਠਾ ਹੈ ਪਸਾਰਾ ਜੇ ਨਾਮ ਦਾ ਰੰਗ ਚੜਾ ਲਿਆ ਫਿਰ ਝੂਠਾ ਨਹੀਂ ਫਿਰ ਤਾਂ ਉਹਦੇ ਕੰਮ ਆਇਆ ਨਾ ਰਹਾਉ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਉਰਸਾ ਉਹਦਾ ਪੱਥਰ ਜਿਹਾ ਜਿੱਤੇ ਘਸਉਂਦੇ ਨੇ ਮੇਰਾ ਹਿਰਦਾ ਹਿਰਦਾ ਇੱਥੇ ਉਰਸਾ ਮੇਰਾ ਹਿਰਦਾ ਉਹ ਪੱਥਰ ਹੈ ਜਿਹਦੇ ਕਸਾਈਦਾ ਮੇਰੇ ਹਿਰਦੇ ਦੇ ਵਿੱਚ ਆਸ ਹੈ ਪਿੱਛਾ ਭੁੱਖ ਹੈ ਨਾਮ ਤੇ ਰੋੜ ਸਾ ਨਾਮ ਤੇਰਾ ਕੇਸਰੋ ਲੈ ਛਟਕਾਰੇ ਨਾਮ ਦੀ ਉਹ ਭੁੱਖਾ ਮੈਨੂੰ ਨਾਮ ਹੈ ਮੇਰੇ ਹਿਰਦੇ ਚ ਕਸਾਇਆ ਨਾਮ ਨਾਮ ਹੈ ਨਾਮ ਦੇ ਨਾਲੇ ਮਨ ਮੰਜਿਆ ਮਨ ਮੰਜਿਆ ਨਾਮ ਨਾਲੇ ਮੰਜਿਆ ਨਾਮ ਤੇਰਾ ਕੇਸਰੋ ਲੈ ਛਟਕਾਰੇ ਨਾਮ ਹੈ ਕੇਸਰੋ ਹੈ ਉਹਦੇ ਦੀ ਖੁਸ਼ਬੂ ਹੈ ਕੇਸਰ ਨਾਮ ਉਹ ਕੇ ਨਾ ਕੇਸਰ ਪੂਸਣ ਦੀ ਮੈਨੂੰ ਲੋੜ ਨਹੀਂ ਨਾਮ ਜੇ ਗੁਣ ਕੇਸਰ ਵਾਲਾ ਗੁਣ ਵੀ ਨਾਮ ਦੇ ਵਿੱਚ ਹੀ ਲੈ ਲਿਆ ਮੈਂ ਕੇਸਰ ਵਾਲੀ ਸਮੈਲ ਵੀ ਨਾਮ ਨਾਮ ਨਹੀਂ ਬਣਾਇਆ ਸਭ ਕੇਸਰ ਵੀ ਤਾਂ ਨਾਮ ਤੇ ਹੀ ਪੈਦਾ ਹੋਇਆ ਕੇਸਰ ਕਿੱਥੋਂ ਪੈਦਾ ਹੋਇਆ ਜੋ ਸ੍ਰਿਸ਼ਟੀ ਦਾ ਪੱਥਰ ਵੀ ਤਾਂ ਨਾਮ ਨਹੀਂ ਪੈਦਾ ਕੀਤਾ ਉਹਦੇ ਸਾਰੇ ਗੁਣ ਸਭ ਕੁਝ ਘਰ ਵਿੱਚ ਬਾਹਰ ਨਹੀਂ ਉਹਨਾਂ ਦਾ ਘਰ ਸਭ ਕੁਝ ਹੈ ਰਾਮ ਦਾ ਵੀ ਤਾਂ ਸਭ ਕੁਝ ਹੈ ਸਾਰਾ ਕੰਮ ਨਾਮ ਦੇ ਹੀ ਲੈ ਲਿਆ ਬਾਹਰੋਂ ਕੁਝ ਵੀ ਨਹੀਂ ਲੈਣ ਦੀ ਲੋੜ ਨਹੀਂ ਨਿਰਾਕਾਰੀ ਦੁਨੀਆ ਦੇ ਵਿੱਚ ਜਿਹੜਾ ਹਿਰਦਾ ਹੁੰਦਾ ਨਿਰਾਕਾਰੀ ਦੁਨੀਆ ਦੇ ਵਿੱਚ ਹਿਰਦਾ ਹੁੰਦਾ ਜਿਹੜਾ ਉਹੀ ਉਹ ਜਿਹੜਾ ਪੱਥਰ ਹੈ ਕਹਾਉਂਦੇ ਨੇ ਜਿਹਨੂੰ ਗੋਲ ਤਿਲਕ ਲਾਉਂਦੇ ਨੇ ਚੰਦਨ ਲਾਉਂਦੇ ਨੇ ਉਹ ਹੁੰਦਾ ਜਿਹਨੂੰ ਉਰਸਾ ਕਹਿੰਦੇ ਨੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਅੰਬਲਾ ਪਾਣੀ ਚੰਦਰ ਕਾਸ ਜਪੇ ਨਾਮ ਲੈ ਤੁਝੇ ਸਾਰਾ ਨਾਮ ਹੀ ਹੈ ਨਾ ਮੇਰੇ ਕੋ ਚੰਦਨ ਹੈ ਬਾਹਲਾ ਨਾ ਮੇਰੇ ਕੋ ਪਾਣੀ ਹੈ ਸਾਰਾ ਨਾਮ ਹੀ ਹੈ ਕੁਛ ਵੀ ਨਹੀਂ ਨਾਨਕ ਕੇ ਘਰ ਕੇਵਲ ਨਾਮ ਉਹਦੇ ਜੇ ਸਾਰੇ ਗੁਣ ਬਸ ਆਰਤੀ ਜਿਹੜੀ ਹੈ ਆਰਤੀ ਦਾ ਮਤਲਬ ਵੀ ਆਰਤੀ ਹੈ ਆਰਤੀ ਉਲਟੀ ਕਦੇ ਨਹੀਂ ਕਰਦੀ ਰੰਗ ਚੜਾਉਣਾ ਆਰਤੀ ਹੈ ਆ ਰਤੀ ਆ ਰਤੀ ਰਤੀ ਦਾ ਰੰਗ ਚੜ ਗਿਆ ਜੇ ਆਈ ਨਾਮ ਦੇ ਸਪਰਸ਼ ਰੰਗ ਚੜ ਗਿਆ ਇਹ ਤਾਂ ਆਰਤੀ ਹੈ ਉਹ ਪਤਾ ਨਹੀਂ ਉਹਦਾ ਮੂਰਤੀ ਦੀ ਕਰਦੇ ਨੇ ਆਰਤੀ ਬਣਾ ਲਿਓ ਆਰਤੀ ਹੈ ਹੀ ਰੰਗ ਉੱਥੇ ਕਿਹਨੂੰ ਚੜਦਾ ਕਿਸੇ ਨੂੰ ਰੰਗ ਚੜਦਾ ਟਿੱਕਾ ਜਾਂ ਲਾ ਲਓ ਮੱਥੇ ਨੂੰ ਰੰਗ ਕਾਸ ਜਪੇ ਨਾਮ ਲੈ ਤੁਝੇ ਕੋਚਾਰੇ ਕਾਸ ਜਪੇ ਜਪੜਾ ਨਹੀਂ ਘਸਣਾ ਜਿਹੜਾ ਨਾਮ ਜਪਦਾ ਨਾ ਜੋ ਜੋ ਨਾਮ ਜਪਦਾ ਜਪੀਦਾ ਹੈ ਤੇ ਉਹ ਤੋਂ ਮਨ ਘਸਦਾ ਹੈ ਉਧਰੋਂ ਚਿੱਟਾ ਨਿਕਲਦਾ ਮੈਲ ਉਤਰਦੀ ਹੈ ਬੰਦੀ ਨਾਮ ਨੇ ਤੁਝੇ ਕੋ ਚਾਰੇ ਜਿਵੇਂ ਦੋਏ ਹੱਥ ਆਪਾਂ ਧੋਨੇ ਆ ਦੋਹਾਂ ਦੀ ਮੈਲ ਉਤਰ ਜਾਂਦੀ ਹੈ ਦੋਏ ਹੱਥ ਆਪਸ ਵਿੱਚ ਹੀ ਰਗੜਦੇ ਨੇ ਧੋਦੇ ਆ ਸਾਬਣ ਲਾ ਕੇ ਨਾਮ ਕੀ ਹੈ ਸਾਬਣ ਦੋਏ ਵਿਚਾਰਦੇ ਨੇ ਚਿੱਤਰ ਮਨ ਦੋਏ ਸਾਬ ਹੋ ਜਾਂਦੇ ਨੇ ਨਾਮ ਲੈ ਤੁਝੇ ਕੋ ਚਾਰੇ ਨਾਮ ਲੈ ਤੁਝੇ ਕੋ ਚਾਰੇ ਜਿਹੜਾ ਨਾਮ ਲੈ ਲਿਆ ਉਹ ਤੇਰੇ ਤੇ ਅਰਪਣ ਕਰਤਾ ਚੜਾਤਾ ਤੇਰੇ ਤੇ ਉਹ ਚੜਾਉਂਦੇ ਵੀ ਤਾਂ ਹੈ ਕੁਛ ਕਿਹਦੇ ਤੇ ਬ੍ਰਹਮ ਗਿਆਨੀ ਦਾ ਭੋਜਨ ਹੈ ਨਾ ਇਹੀ ਗੁਰ ਕੀ ਸੇਵਾ ਇਹ ਗੁਰ ਕੀ ਸੇ ਬੰਦੇ ਖਾਣ ਵਾਲੀ ਚੀਜ਼ ਹੀ ਜਦੋਂ ਭੋਜਨ ਬ੍ਰਹਮ ਗਿਆਨੀ ਦਾ ਇਹਦਾ ਨਾ ਖੁਰਾਕ ਕੋਈ ਸਰੀਰ ਦੀ ਹੋ ਰਹਿਣੀ ਹੈ ਫਿਰ ਤੁਝੇ ਕੋ ਚਾਰੇ ਤੈਨੂੰ ਤੇਰੇ ਅਰਪਣ ਕਰਤਾ ਲਿਆ ਕੇ ਕਿਉਂ ਕੱਢ ਕੇ ਨਾ ਤੇਰੇ ਮੂਰੇ ਰੱਖਦਾ ਦੁੱਧ ਬਣਾ ਕੇ ਤੇਰੇ ਮੂਰੇ ਦੁੱਧ ਪੀਏ ਗੋਬਿੰਦ ਰਾਇਆ ਮੇਰਾ ਮਨ ਤਾਂ ਪਿਆ ਦੁੱਧ ਪੀਏ ਗੋਵਿੰਦ ਰਾਇ ਉਹ ਸਾਰਾ ਕੋ ਬਣਾ ਕੇ ਤੇਰੇ ਅੱਗੇ ਹੀ ਰੱਖੇ ਅਰਪਣ ਤੈਨੂੰ ਇਹ ਗੱਲ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਹੀ ਦੀਵਾ ਦੀਵਾ ਮੇਰਾ ਇੱਕ ਨਾਮ ਦੀਵਾ ਕੋ ਮਿੱਟੀ ਮੁੱਟੀ ਦਾ ਨਹੀਂ ਹੈਗਾ ਦੀਵਾ ਵੀ ਨਾਮ ਦਾ ਹੀ ਹੈ ਨਾਮ ਤੇਰੋ ਬਾਤੀ ਬਾਤੀ ਬਾਤੀ ਜਿਹੜੀ ਹੈ ਬੋਲਦੇ ਬਾਤੀ ਦਾ ਮਤਲਬ ਬੋਲਣਾ ਬਾਤ ਗੱਲ ਬਾਤ ਬਾਤੀ ਨਾਮ ਹੁੰਦਾ ਗਿਆਨ ਉਪਦੇਸ਼ ਹੁੰਦਾ ਬਾਤੀ ਗਿਆਨ ਗੱਲ ਕਰਕੇ ਹੀ ਗਿਆਨ ਦਵਾਂਗੇ ਬੋਲ ਕੇ ਗਿਆਨ ਦਵਾਂਗੇ ਬੋਲਣ ਦਾ ਨੋ ਬਾਤੀ ਹੈ ਨਾਮ ਤੇਰੋ ਤੇਲ ਲੈ ਮਾਹੇ ਪਸਾਰੇ ਨਾਮ ਤੇਰੋ ਤੇਲ ਲੈ ਮਾਹੇ ਕੀ ਤੇਲ ਜੋ ਤਤ ਹੈ ਉਹਦੇ ਵਿੱਚ ਗੱਲ ਦਾ ਜੋ ਤਤ ਹੈ ਜੋ ਗਿਆਨ ਹੈ ਉਹ ਤੇਲ ਹੈ ਨਾਮ ਤੇਰੇ ਕੀ ਜੋਤ ਲਗਾਈ ਨਾਮ ਤੇਰੇ ਕੀ ਜੋਤ ਲਗਾਈ ਜਿਹੜਾ ਚੱਲ ਹੋਇਆ ਤੇ ਅੰਦਰ ਉਹ ਵੀ ਨਾਮ ਤੇਰੇ ਤੇ ਚੱਲ ਬਾਹਰ ਜੋਤ ਮੈਂ ਕੋਈ ਨਹੀਂ ਲਾਈ ਮੈਂ ਤਾਂ ਨਾਮ ਦੀ ਜੋਤ ਲਾਈ ਹੈ ਭਇਓ ਉਜਿਆਰੋ ਭਵਨ ਸਗਲਾ ਰੇ ਇਸ ਕਰਕੇ ਮੇਰੇ ਤਿੰਨਾਂ ਲੋਕਾਂ ਦਾ ਚੰਨ ਹੋ ਗਿਆ ਮੇਰੇ ਤਿੰਨਾ ਲੋਕਾਂ ਦਾ ਚੰਨ ਹੋ ਗਿਆ ਇਹ ਇੱਕ ਲੋਕ ਚ ਵੀ ਹੁੰਦਾ ਚੰਨ ਇਹ ਜਿਹੜਾ ਬਾਹਰ ਦੀ ਆਵਾਜ਼ ਆਉਂਦੀ ਇਹ ਇਹਦਾ ਕਮਰੇ ਕਮਰੇ ਚ ਬੰਦਾ ਚੰਨ ਹੁੰਦਾ ਉਹ ਵੀ ਪੂਰਾ ਨਹੀਂ ਹੁੰਦਾ ਇਸ ਐਸੀ ਆਰਤੀ ਨਾਲ ਤਿੰਨਾਂ ਲੋਕਾਂ ਦਾ ਗਿਆਨ ਹੋ ਜਾਂਦਾ ਜੇ ਆਰਤੀ ਕਰੇ ਤੇ ਲੋਕ ਦਾ ਚੰਨ ਹੁੰਦਾ ਉਹ ਕਰੇ ਇੱਕ ਲੋਕ ਦਾ ਨਹੀਂ ਹੁੰਦਾ ਤੇ ਕਵਰੇਜ ਵੀ ਪੂਰਾ ਜਾਣਨ ਨਹੀਂ ਹੁੰਦਾ ਤੇ ਉਹ ਯਾਰ ਭਵਨ ਸਕਲਾ ਨੇ ਸਾਰੇ ਭਵਨ ਵਿੱਚ ਚਾਨਣ ਹੋ ਗਿਆ ਬਲਕਿ ਤਿੰਨ ਲੋਕ ਉਹ ਨਹੀਂ ਗਏ ਸਾਰੇ ਭਵਨ ਵਿੱਚ ਚਾਨਣ ਹੋ ਗਿਆ ਨਾਮ ਤੇਰੋ ਤਾਗਾ ਨਾਮ ਹੂਰ ਮਾਲਾ ਭਾਰ 18 ਸਗਲ ਜੁਠਾਰੇ ਸਗਲ ਭਵਨ ਦਾ ਕੀ ਅਰਥ ਹੈ ਇੱਥੇ ਤਿੰਨ ਭਵਨ ਦੀ ਗੱਲ ਨਹੀਂ ਹੈ ਸਗਲ ਭਵਨ ਕੇ ਨਾਇਕਾ ਕਹਿ ਤੇ ਲੋਕ ਦੀ ਗੱਲ ਨਹੀਂ ਉੱਥੇ ਘਟ ਘਟ ਦੀ ਗੱਲ ਹੈ ਜਦ ਸਗਲ ਭਵਨ ਆਰੇ ਚੱਲਣ ਹੋਇਆ ਤਾਂ ਘਟ ਘਟ ਵਿੱਚ ਹਰਜੂ ਦਿਸੇ ਘਟ ਘਟ ਵਿੱਚ ਹਰਜੂ ਕਿਵੇਂ ਦਿਸਿਆ ਸਗਲ ਭਵਨ ਆਰੇ ਚੱਲਣ ਹੋਇਆ ਤਾਂ ਸਮਝ ਆ ਗਈ ਵੀ ਜਿਹੜਾ ਤੇਰੇ ਅੰਦਰ ਹੋਈ ਇਹਦੇ ਅੰਦਰ ਹੋਈ ਉਹਦੇ ਅੰਦਰ ਹੋਈ ਉਹਦੇ ਅੰਦਰ ਦੇਵ ਦ੍ਰਿਸ਼ਟ ਕਰਤਾ ਇੱਕੋ ਹੀ ਇਹ ਚੱਲਣ ਹੋ ਗਿਆ ਨਾਮ ਤੇਰੋ ਧਾਗਾ ਨਾਮ ਫੂਲ ਮਾਲਾ ਅੜਾ ਧਾਗਾ ਇਹ ਕੀ ਹੈ ਨਾਮ ਹੈ ਧਾਗਾ ਨਾਮ ਦੇ ਵਿੱਚ ਪਰੋਏ ਨੇ ਸਾਰੇ ਇੱਕ ਸੂਤ ਪਰੋਏ ਬਣੀ ਇੱਕ ਸੂਤ ਪਰੋਏ ਬਣੀ ਹੈ ਉਹ ਹੁਕਮ ਦੇ ਵਿੱਚ ਬੰਦੇ ਨੇ ਸਾਰੇ ਨਾਮ ਤੇਰੋ ਧਾਗਾ ਹੁਕਮ ਦੇ ਬੰਦੇ ਨੇ ਸਾਰੇ ਸਾਰੇ ਪਰੋਏ ਹੋਏ ਨੇ ਫੂਲ ਮਾਲਾ ਬਣੀ ਪਈ ਆ ਸਾਰਿਆਂ ਦੇ ਹਿਰਦੇ ਫੁੱਲ ਹਿਰਦੇ ਫੁੱਲੇ ਨੇ ਸਾਰਿਆਂ ਦੇ ਖੜੇ ਹੋਏ ਫੂਲ ਮਾਲਾ ਇਹ ਫੁੱਲ ਵਾਲਾ ਹੀ ਬਣੀ ਹੋਈ ਆ ਹੋਰ ਕੀ ਹੈ ਹੋ ਕੁਝ ਸਾਰੇ ਹਿਰਦੇ ਪਰੋਏ ਨੇ ਫੁੱਲ ਵਾਲਾ ਬਣੀ ਹੋਈ ਹੈ ਨਾ ਫੁੱਲ ਵਾਲਾ ਭਾਰ 18 ਸਗਲ ਰੇ ਆ ਜਿਹੜੇ 18 ਭਾਰ ਨੇ ਬਾਹਰ ਇਹਦੇ ਬਾਹਰ ਬਾਹਰਲੇ ਫੁੱਲ ਨੇ ਇਹ ਤਾਂ ਸਾਰੇ ਝੂਠੇ ਝੂਠੇ ਨੇ ਇਹ ਤਾਂ ਹੁਣ ਕਬੜਾ ਜਾਣਗੇ ਫੁੱਲ ਇਹ ਨਹੀਂ ਗੱਲ ਨਹੀਂ ਕਰਦਾ ਮੈਂ 18 ਭਾਰ ਬਨਸਪਤੀ ਦੇ ਫੁੱਲਾਂ ਦੀ ਨਹੀਂ ਗੱਲ ਕਰਦਾ 12 18 ਸਗਲ ਝੂਠਾ ਦੇ ਇਹਦਾ ਝੂਠੇ ਨੇ ਉਹ ਫੁੱਲ ਉਹਨੇ ਭਵਨ ਨੇ ਵਿਗਾੜਿਆ ਨਹੀਂ ਸੀ ਜਦ ਵੀਰ ਨੇ ਵਿਗਾੜਤਾ ਫੁੱਲ ਭੌਰੇ ਨੇ ਵਿਗਾੜਤਾ ਝੂਠਾ ਕਰਤਾ ਦੁੱਧ ਬੱਚੇ ਦੇ ਬਟਾ ਰਿਓ ਦੁੱਧ ਬੱਚੇ ਦੇ ਖਰਾਬ ਕਰਤਾ ਝੂਠਾ ਕਰਤਾ ਇਹ ਤਾਂ ਝੂਠੇ ਨੇ ਜਿਹੜੇ ਚਲਾਈ ਜਾਂਦੇ ਨੇ ਫੁੱਲ ਬਨਸਪਤੀ ਦੇ ਜਿੰਨੇ 18 ਭਾਰ ਦੇ ਫੁੱਲ ਨੇ ਤਾਂ ਸਾਰੇ ਝੂਠੇ ਨੇ ਇਹਦੀ ਵਿੱਚ ਆਇਆ ਚੜਾਇਆ ਕਿਤੇ ਉਹਦਾ ਆਪੇ ਮਾਲਾ ਪਾਈ ਫਿਰਦਾ ਸਾਰੇ ਫੁੱਲਾਂ ਦੀ ਭਰੋਗੇ ਤੇਰੋ ਕੀਆ ਤੁਝੇ ਕੇ ਅਰਪੂ ਇਹ ਸਾਰੇ ਬਰਸੋ ਦੇ ਫੁੱਲ ਤਾਂ ਤੇਰੇ ਬਣਾਏ ਹੋਏ ਨੇ ਤੇਰਾ ਕੀਆ ਤੁਝੇ ਕੇ ਅਰਪੂ ਇਹੀ ਤੈਨੂੰ ਅਰਪਦਾ ਦਾ ਤੈਨੂੰ ਨਾ ਨਾਮ ਤੇਰਾ ਤੂੰ ਹੀ ਚਬ ਢੁਲਾਰੇ ਅਸੀਂ ਕਿਹੜਾ ਹਟ ਕੇ ਹੁਣ ਬਾਲਾ ਫੁੱਲ ਲੈ ਉਲਦੇ ਹਟ ਕੇ ਆਪਣੀ ਜਗ੍ਹਾ ਪਈ ਹੈ ਇਹ ਭਗਤੀ ਆਪਣੀ ਜਗ੍ਹਾ ਪਈ ਆ ਬਸਰ ਫਿਰ ਵੀ ਰੋਜ਼ ਹਾਰ ਆਉਂਦੇ ਕੋਲ ਪੁੱਛਦਾ ਕਹਿੰਦੇ ਪਈ ਰਹਿਣ ਦੋ ਰੀਸ ਕਰਦੇ ਨੇ ਦੂਜਿਆਂ ਦੀ ਰੀਸ ਕਰਦੇ ਨਹੀਂ ਹਟੇ ਗੁਰੂ ਕਹਿੰਦਾ ਰਿਹਾ ਕੀ ਫਰਕ ਪੈਂਦਾ ਉਹਨੂੰ ਕੀ ਫਰਕ ਪੈਂਦਾ ਉਹਨੂੰ ਕੀ ਲੈਣਾ ਉਹਨਾਂ ਨੇ ਗੁਰੂ ਤੇ ਮਾਇਆ ਚਾਹੀਦੀ ਹੈ ਮਾਇਆ ਨਾ ਫੁੱਲ ਕਿਉਂਕਿ ਫੁੱਲ ਮਾਇਆ ਮਾਇਆ ਹੀ ਚਾਹੀਦੀ ਹੈ ਮਾਇਆ ਕੋ ਮਾਇਆ ਬਣਦੀ ਹੈ ਲੰਬੇ ਆਸ ਕਰ ਕਰਕੇ ਸੌਦਾ ਨੋਟ ਪਾਇਆ ਅੰਦਰ ਉਹ ਜਿਹੜਾ ਦਿੱਦੇ ਨੇ ਆਪਣਾ ਸਰੂਪਾ ਉਹ ਵੀ ਪਾਇਆ ਸੌਦਾ ਹੀ ਮਾਇਆ ਦਾ ਸਾਰਾ ਉੱਥੇ ਸਰੂਪਾ ਵੀ ਮਾਇਆ ਵੀ ਆ ਵੀ ਮਾਇਆ ਇਦੋਂ ਬਾਹਾਂ ਤੇ ਹੋਰ ਕੀ ਹੈ ਕੁਛ ਨਹੀਂ ਉਹਦੇ ਬੱਟੇ ਉਸੇ ਮਿਲੂ ਮਾਇਆ ਦੇ ਨਾਲ ਮਾਇਆ ਮਿਲਣੀ ਉਹ ਲੰਬਾ ਹੱਥ ਕਰਕੇ ਦੁੱਧਾਂ ਨਹੀਂ ਫੜਾਉਂਦਾ ਜੀ ਉਹਨੂੰ ਨਾਮ ਨਾ ਤੇਰਾ ਕੀਆ ਤੁਝੇ ਕੈ ਅਰਪੂ ਨਾਮ ਤੇਰਾ ਤੂੰ ਹੀ ਚਬਰ ਢੁਲਾ ਦੇ ਤੇਰਾ ਨਾਮ ਤੂੰ ਹੀ ਚਬਰ ਢੁਲਾ ਦੇ ਆ ਚੌਰ ਵੀ ਤੂੰ ਹੀ ਕਰਦਾ ਹਵਾ ਚੱਲਦੀ ਹੈ ਤਾਂ ਸਾਰੇ ਹਿਲਦੇ ਨੇ ਤੂੰ ਹੀ ਚਬਰ ਢੁਲਾ ਦੇ ਤੂੰ ਹੀ ਜਬਰ ਜੇ ਫੇਰਦਾ ਹੈ ਜੇ ਚਲੋ ਕੋਈ ਆਦਮੀ ਵੀ ਚੌਰ ਫੇਰਦਾ ਹੱਥ ਨਾਲ ਆਤਮਾ ਦੇ ਬਿਨਾ ਸਰੀਰ ਕਿਵੇਂ ਫੇਰ ਦੂਗਾ ਤੇਰੇ ਦਾ ਹੁਕਮ ਨਾਲ ਸਾਰਾ ਹਿਲਦਾ ਹੈ ਚੌਰ ਹੋ ਰਿਹਾ ਗੁਰੂ ਕਰਨ ਨੇ ਜਿਹੜੀ ਆਰਤੀ ਫਿਰ ਕੀਤੀ ਹੈ ਨਾ ਉਹ ਇਸੇ ਦੀ ਹੋਰ ਖੁਲਾਸਾ ਕਰਕੇ ਕੀਤੀ ਹੈ ਇਸੇ ਦਾ ਹੀ ਹੈ ਉਹਨਾਂ ਨੇ ਕਿਹਾ ਵੀ ਸਾਰੀ ਬਨਸਪਤੀਆਂ ਦੇ ਫੁੱਲ ਨੇ ਆਪੇ ਆਰਤੀ ਹੋਈ ਰਹੀ ਹੈ ਇਹ ਇਹ ਆਰਤੀ ਹੋਈ ਰਹੀ ਹੈ ਉਹ ਜਬਰ ਢੋਲਾਰੇ ਦੀ ਉਹਨਾਂ ਨੇ ਵਿਆਖਿਆ ਕੀਤੀ ਹੈ ਦਾਸ 8 8 ਚਾਰੇ ਖਾਣੀ 10 8 10 68 10 ਦਾ 18 ਪਰੌਣ 8 ਦਾ 18 ਪਰੌਣ 68 ਠਾੜੇ ਤੀਰਥ ਚਾਰੇ ਖਾਣੀ ਚਾਰੇ ਖਾਣੀ ਆ ਗਈ ਇਹ ਵਰਤਨ ਹੈ ਸਗਲ ਸੰਸਾਰ ਦਾ ਕੁਛ ਹੈ ਇਹ ਸੰਸਾਰ ਹੈ ਤੀਰਥ ਠਾੜ ਸੰਸਾਰ ਦੇ ਬਣੇ ਔਰ ਤੀਰਥਾਂ ਦੇ ਸੰਸਾਰ 'ਚ ਦੀ ਗਾਹ ਨਹੀਂ ਜਾ ਸਕਦੇ 18 ਪ੍ਰਾਣ ਸੰਸਾਰ ਜੋੜ ਕੇ ਰੱਖਣ ਦੇ ਗਾਹਾਂ ਵੀ ਜਾ ਸਕਦੇ ਚਾਰੇ ਖਾਣੀਆਂ ਨੂੰ ਬੋਲਣ ਵਾਲੇ ਸੰਸਾਰ ਜੇ ਰਹਿਣਗੇ ਜਿੰਨਾ ਜੇ ਚਾਰੇ ਖਾਣੀਆਂ ਦਾ ਦਿਮਾਗ 'ਚ ਫਸਿਆ ਹੈ ਨਾ ਉਹਦਾ ਜੀ ਦਾ ਧਰਮ ਬਣਾਉਣ ਵਾਲਿਆਂ ਦਾ ਉਹਦੇ ਗੁਰਬਾਣੀ ਨਾਲ ਜੁੜ ਸਕਦੇ ਧਰਮ ਕੋਈ ਵੱਖਰਾ ਨਹੀਂ ਹੈ ਵੱਖਰਾ ਕਿਹਦੇ ਨਾਲ ਹੋਵੇ ਕਿਹਦੇ ਨਾਲ ਵੱਖਰਾ ਪਰਮੇਸ਼ਰ ਨੂੰ ਵੱਖਰਾ ਪਰਮੇਸ਼ਰ ਆਡਾ ਆਡਾ ਕਬੂਲ ਕਮੋ ਇਹ ਧਰਮ ਦਾ ਵੱਖਰਾ ਕਹਿ ਨਹੀਂ ਸਕਦੇ ਹੋਰ ਕਹਿੰਦੇ ਰਹਿਣ ਸੱਚ ਧਰਮ ਹੈ ਰਵਦਾਸ ਦਾ ਧਰਮ ਸੱਚ ਧਰਮ ਇਹਨੂੰ ਨਹੀਂ ਵੱਖਰਾ ਕਰਿਆ ਜਾ ਸਕਦਾ ਸੱਚ ਇਕੱਠਾ ਹੁੰਦਾ ਸਾਰਾ ਸੱਚ ਨੂੰ ਸੱਚ ਨਾਲ ਤੁਸੀਂ ਵੱਖਰਾ ਕਿਵੇਂ ਕਰ ਦੋਗੇ ਇਹ ਸਾਰਿਆਂ ਦਾ ਸੱਚ ਧਰਮ ਇੱਕ ਜਗ੍ਹਾ ਹੈ ਸੱਚ ਨੂੰ ਸੱਚ ਨੂੰ ਵੱਖਰਾ ਕਰਨ ਵਾਲਾ ਬੜਾ ਛਾਤਰ ਹੈ ਕੋਈ ਜਿਹੜਾ ਸੱਚ 'ਚ ਵੱਡੀ ਭਾਰ ਹੈ ਨਾ ਤੁਹਾਡੀ ਆਪਸ ਵਿੱਚ ਉਹ ਝੂਠੇ ਦੀ ਵੱਡੀ ਸਾਨੂੰ ਤੁਹਾਡੇ ਦੇ ਕੀ ਲੱਗੇ ਸੱਚ ਦੇ ਵਿੱਚ ਵੱਡੀ ਕੌਲ ਪਾ ਦੋ ਸਵਾਲ ਤਾਂ ਇਹ ਥੋੜਾ ਆਪਸ ਵਿੱਚ ਕਲੇਸ਼ ਆ ਤੁਸੀਂ ਕਿਵੇਂ ਕਰਦੇ ਹੋ ਸੱਚ ਧਰਮ ਨੂੰ ਤੁਸੀਂ ਕਿਵੇਂ ਬਣ ਦੋਗੇ ਸਵਾਲ ਇਹ ਅਡਰ ਤੁਸੀਂ ਕਿਵੇਂ ਕਰੋਗੇ ਕਿ ਕਰਦੇ ਹੋ ਪਿੱਛੇ ਲਾਲਚ ਕੀ ਹੈ ਤੁਹਾਨੂੰ ਉਹਦੇ ਵਿੱਚ ਆਈਡੀਆ ਕੀ ਹੈ ਤੁਹਾਨੂੰ ਇੱਥੇ ਨੁਕਸਾਨ ਕੀ ਹੈ ਤੇ ਫਾਇਦਾ ਕੀ ਹੋਊਗਾ ਸਿਰਫ ਧੜਾਵੜ ਦਾ ਫਾਇਦਾ ਹੋਊਗਾ ਇੱਕ ਧੜਾਵੜ ਹੋਵੇ ਉਹ ਧੜੇ ਦੀਆਂ ਵੋਟਾਂ ਆਪ ਜਿਹਨੂੰ ਦਵਾਂਗੇ ਤੇ ਉਹ ਤੇ ਕੁਝ ਲਵਾਂਗੇ ਹੋਰ ਕੁਝ ਨਹੀਂ ਉਹਨਾਂ ਦੇ ਵਿੱਚ ਕੀ ਹੈ ਰਾਧਾ ਸਵਾਮੀ ਸੀ ਕੀ ਧੜਾ ਹੀ ਬਣਾਇਆ ਉਹਨਾਂ ਨੇ ਗਿਆਨ ਵਾਲੀ ਤਾਂ ਕੋਈ ਗੱਲ ਹੈ ਨਹੀਂ ਸੰਸਿਆਲੇ ਵਾਲੇ ਨੂੰ ਧੜਾ ਹੀ ਬਣਾਇਆ ਉਹਨਾਂ ਨੇ ਇਹ ਸਭ ਧੜੇ ਬੰਦੀਆਂ ਨੇ ਹੋਰ ਕੁਝ ਨਹੀਂ ਹੈ ਗਾਲੀਆਂ ਵੀ ਢੜਾਈ ਹੋਲੂ ਪਰ ਤੁਸੀਂ ਢੜੇ ਨੂੰ ਢਾਲ ਦੇ ਸਾਰੇ ਇਕੱਠੇ ਹੋ ਕੇ ਜੇ ਕਿਸੇ ਨੇ ਝੂਠੀ ਢੇਰੀ ਬਣਾ ਲਈ ਸੀ ਢੇਰੀ ਨੂੰ ਢਾਲ ਦਿੰਦੇ ਸਾਰੇ ਇਕੱਠੇ ਹੋ ਕੇ ਤੁਸੀਂ ਆਪਣੀ ਆਪਣੀ ਢੇਰੀਆਂ ਬਣਾਉਣ ਲੱਗੇ ਢੇਰੀ ਚੋਂ ਵੀ ਆ ਤੁਹਾਡਾ ਢੇਰ ਹੈ ਜੀ ਥੋੜੀ ਜਿਹੀ ਢੇਰੀ ਸਾਡੀ ਅੱਡ ਕਰ ਦੋ ਅੱਡ ਕਰ ਲਓ ਤੁਸੀਂ ਤਾਂ ਉਹ ਕੰਮ ਜਿਹੜਾ ਉਹਨਾਂ ਨੇ ਕੀਤਾ ਤਾਂ ਉਹ ਤੁਸੀਂ ਕਰ ਲਓਗੇ ਦ੍ਰਿਸ਼ਟੀ ਕਾਰਨ ਕਰਦਾ ਸਾਰੀਆਂ ਢੇਰੀਆਂ ਢਾ ਕੇ ਕੋਰਨ ਦਿੰਦਾ ਇੱਕੋ ਹੀ ਰੂਪ ਲੈ ਦੇ ਸਭ ਇਹ ਢੇ ਸਭ ਕਹਿ ਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਕਹਿ ਵਿਦਾਸ ਨਾਮ ਤੇਰੋ ਆਰਤੀ ਨਾਮ ਹੈ ਆਰਤੀ ਹੈ ਤੇਰੀ ਅਸਲ ਜੇ ਤੇਰੀ ਆਰਤੀ ਹੈ ਤੇਰੀ ਸੋਭਾ ਹੈ ਆਰਤੀ ਸੋਭਾ ਜੁਦੀ ਹੈ ਤੇਰਾ ਜਾਸਾ ਤਾਂ ਨਾਮ ਹੈ ਜਾਸਾ ਤੇਰਾ ਹੋਰ ਨਹੀਂ ਨਾਮ ਹੈ ਜਾਸਾ ਆਦਮੀ ਤਾਂ ਨਾਮ ਨਹੀਂ ਆਦਮੀ ਤੂੰ ਤਾਂ ਨਾਮ ਮਿਲਦਾ ਹੈ ਨਾਮ ਆਪਣੇ ਆਪ ਵਿੱਚ ਤੇਰੀ ਆਰਤੀ ਨਾਮ ਹੈ ਆਪਦੇ ਵਿੱਚ ਜੈਸੇ ਹੈ ਤੇਰਾ ਤੇਰਾ ਗੁਣ ਗਾਇਨ ਹੈ ਤੇਰੀ ਆਰਤੀ ਹੈ ਇਹ ਕਹ ਲੋ ਸਤਨਾਮ ਹਰ ਭੋਗ ਤੇ ਹਰ ਸਤਨਾਮ ਹੈ ਹਰ ਭੋਗ ਤੋਂ ਹਾਰੇ ਇਹ ਹਰ ਤੇਰਾ ਭੋਗ ਕੀ ਹੈ ਸਤਨਾਮ ਸਤਨਾਮ ਹੈ ਤੇਰਾ ਭੋਗ ਹੈ ਔਰ ਜਸ ਕਰਨਾ ਤੇਰਾ ਸਿਰਫ ਜਸ ਤੇ ਆਰਤੀ ਜਿਹੜਾ ਜਸ ਕੀਤਾ ਗੁਰਬਾਣੀ ਹੈ ਤੇਰੀ ਆਰਤੀ ਹੋਈ ਹੈ ਸਾਰੀ ਜੇ ਉਹਦਾ ਥੱਲੇ ਲਿਆਵਾ ਫਿਰ ਤਾਂ ਮਾਇਆ ਆਪਣੇ ਵਿੱਚ ਮਾਇਆ ਤਾਂ ਤੂੰ ਤੇਰਾ ਦਰ ਸਰੀਰ ਹੈ ਮਾਇਆ ਦੀ ਨਹੀਂ ਤੇ ਮਾਇਆ ਦਾ ਸਪਰਸ਼ ਕਦੇ ਹੋ ਜਾਊਗਾ ਨਿਰਾਕਾਰ ਦੀ ਆਰਤੀ ਮਾਇਆ ਨਾਲ ਨਹੀਂ ਹੋ ਸਕਦੀ ਉੱਥੇ ਮਾਇਆ ਦੇ ਫੁੱਲ ਮਾਇਆ ਦਾ ਤੇਲ ਮਾਇਆ ਦਾ ਦੀਵਾ ਮਾਇਆ ਦੀ ਬੱਤੀ ਮਾਇਆ ਦਾ ਥਾਲ ਕੁਛ ਨਹੀਂ ਜਾ ਸਕਦਾ ਜੇ ਲੈ ਕੇ ਕੋਈ ਜਾਂਦਾ ਉਹ ਫਿਰ ਆਰਤੀ ਵੀ ਕਿਸੇ ਹੋਰ ਦੀ ਉਹ ਕਰਦਾ ਜੇ ਉਹ ਲੈ ਕੇ ਜਾਂਦਾ ਤਾਂ ਨਿਰਾਕਾਰ ਦੀ ਉਹਨੂੰ ਸੋਝੀ ਨਹੀਂ ਪਤਾ ਨਹੀਂ ਕੀ ਕਰਦਾ ਉਹ ਕਿਹਦੀ ਆਰਤੀ ਕਰਦਾ ਕੀ ਕਰਦਾ ਕੀ ਆਰਤੀ ਨਹੀਂ ਕਰ ਰਿਹਾ ਉਹ ਫਿਰ ਹੋਰ ਕੁਝ ਕਰ ਰਿਹਾ ਆਰਤੀ ਹੋ ਨਹੀਂ ਰਹੀ ਉਹ ਉਹ ਤਾਂ ਕਰ ਰਿਹਾ ਪਰ ਹੋ ਕੁਝ ਹੋ ਰਹੇ ਨੇ ਜਿਵੇਂ ਲੋਕ ਨਾਮ ਜਪਦੇ ਨੇ ਕਰ ਕੁਝ ਹੋ ਰਹੇ ਰਹੇ ਨੇ ਲੋਕ ਤਪ ਕਰਦੇ ਨੇ ਤਪ ਨਹੀਂ ਕਰਦੇ ਕੁਝ ਹੋ ਰਹੇ ਕਰ ਰਹੇ ਨੇ ਧਰਮ ਦੇ ਕਰਮ ਕਰ ਰਹੇ ਨੇ ਸਾਰੇ ਫੋਕੜ ਧਰਮ ਨੇ ਫੜ ਨਹੀਂ ਲੱਗਦਾ ਐਵੇਂ ਆਰਤੀ ਵੀ ਫੋਕੀ ਹੈ ਫੜ ਨਹੀਂ ਲੱਗਣਾ ਇਹਨੂੰ ਇਹ ਆਰਤੀ ਫੋਕੀ ਹੈ ਫੜ ਨਹੀਂ ਲੱਗਣਾ ਇਹਨੂੰ ਇਹ ਧਰਮ ਦਾ ਕਰਮ ਕਰਮ ਧਰਮ ਹੈ ਜਿਵੇਂ ਕਰਮ ਧਰਮ ਪਾਖੰਡ ਹੈ ਨਾ ਇਹ ਆਰਤੀ ਵੀ ਕਰਮ ਧਰਮ ਪਾਖੰਡ ਹੀ ਹੈ ਕਰਨ ਵਾਲਾ ਜੋ ਹੈ ਉਹਨੇ ਥਾੜੀ ਲਿਆਂਦੀ ਤੇ ਲਿਆਂਦਾ ਇਹਦਾ ਉਹਨੂੰ ਗਿਆਨ ਕੋਈ ਨਹੀਂ ਜਿਹਨੂੰ ਗਿਆਨ ਹੈ ਉਹਨੇ ਆਰਤੀ ਹਾਲ ਦੱਸੀ ਹੈ ਅਗਿਆਨੀ ਦੀ ਆਰਤੀ ਹੋ ਸਤਨਾਮ ਹਰ ਭੋਗ ਤੋਂ ਹਾਰੂ ਹੈ ਹਰ ਤੇਰਾ ਭੋਗ ਕੀ ਹੈ ਤੂੰ ਖਾਂਦਾ ਕੀ ਹੈ ਸਤਨਾਮ ਤੇ ਉਹਨਾਂ ਨੇ ਥਾੜੀ ਕੀ ਰੱਖਿਆ ਹੈ ਸਤਨਾਮ ਤਾਂ ਹੈ ਨਹੀਂ ਜੇ ਜੈ ਭੋਗ ਆ ਉਹ ਜੈ ਦੀਵਾ ਹੋਊ ਜੈ ਜਾ ਭੋਗਾ ਹੋ ਜੇ ਫੁੱਲ ਹੋਊ ਜੈ ਜਾ ਭੋਗਾ ਹੋ ਜੇ ਚੱਦਰ ਹੋਊ ਹੋ ਜੇ ਪਬਲਾ ਹੋਊ ਸਭ ਕੁਝ ਹੋ ਜਾਈ ਹੋ ਇਸ ਕਰਕੇ ਨਾਮ ਹੈ ਸਭ ਕੁਝ ਉਹ ਵੀ ਸਤਨਾਮ ਹੈ ਨਾਮ ਹੈ ਬੁਲਾ ਨਾਮ ਹੈ ਚਤਰੂ ਨਾਮ ਹੈ ਸਭ ਕੁਝ ਸੰਸਾਰ ਉਥੇ ਬਿਨਾ ਨਾਮ ਤੋਂ ਹੋਰ ਕੋਈ ਚੀਜ਼ ਦੂਜੀ ਹੈ ਹੀ ਨਹੀਂ ਜਿਹਦੀ ਆਰਤੀ ਕਰ ਲੈਣ ਉਹ ਤਾਂ ਦੂਜੀ ਚੀਜ਼ ਹੁੰਦੀ ਹੋਈ ਦੀ ਯਾਰ ਕੱਲਾ ਨਾਮ ਹੁੰਦਾ ਇਸ ਕਰਕੇ ਨਾਨਕ ਕੇ ਕਰਕੇ ਪਰ ਨਾਮ ਹੈ